ਹਾਂਜੀ ਸ਼ਲੋਕ ਮਹੱਲਾ ਤੀਜਾ ਮੂਰਖ ਹੋਵੇ ਸੋ ਸੁਣੈ ਮੂਰਖ का कहना मूर्ख के क्या लक्षण है क्या मूर्ख का करना ਮੂਰਖ ਜੋ ਬੋਲੂਗਾ ਜਿਹੜਾ ਕਹੂਗਾ ਮੂਰਖ ਹੀ ਉਹਦਾ ਗੱਲ ਸੁਣੂਗਾ ਸਮਝਦਾਰ ਤਾਂ ਉਹਦੀ ਗੱਲ ਸੁਣਦਾ ਹੈ ਨਹੀਂ ਮੂਰਖ ਦੇ ਲੱਛਣ ਕੀ ਹੁੰਦੇ ਨੇ ਮੂਰਖ ਦਾ ਕਹਿਣਾ ਕੀ ਹੁੰਦਾ ਹੈ ਇਹਦੀ ਗਾਂ ਵਿਸਤਾਰ ਕਰਨਗੇ ਠੀਕ ਹੈ ਜੀ ਮੂਰਖ ਉਹ ਜੋ ਮੁਗਧ ਹੈ ਅਹੰਕਾਰੇ ਮਰਣਾ ਏਤ ਕਮਾਣੈ ਸਦਾ ਦੁਖ ਦੁਖ ਹੀ ਮੇ ਰਹਿਣਾ ਮੂਰਖ ਉਹ ਹੈ ਜਿਹੜਾ ਕਮਾਈ ਦਾ ਬੇਦਬੀ ਕਰਦਾ ਗਿਆਨ ਦੀ ਕਰਦਾ ਪਰ ਮੁਗਧ ਹੈ ਬੁੱਝਦਾ ਨਹੀਂ ਹੈ ਕੀ ਹੈ ਬੁੱਝਣ ਵਾਲੇ ਪਾਸੇ ਨਹੀਂ ਜਾਂਦਾ ਪੜਨ ਵਾਲੇ ਪਾਸੇ ਰਹਿੰਦਾ ਹੈ ਪੜਦਾ ਆਪਣੀ ਭਾਸ਼ਾ ਨਾਲ ਅਰਥ ਕਰਦਾ ਉਹਦੇ ਉਹਦੀ ਭਾਸ਼ਾ ਨਹੀਂ ਸਮਝਦਾ ਬੇਰ ਤੋਂ ਕਮਾਈ ਹੋਰ ਕਰਦਾ ਉਹ ਆ ਕਿਸੇ ਨੂੰ ਦੱਸਦਾ ਕੁਛ ਦਾਣੇ ਲੈ ਲਿਆ ਆਟਾ ਲੈ ਲਿਆ ਗੋਲ ਲੈ ਲਿਆ ਇਹ ਪੜਾਤਾ ਪੈਸੇ ਲੈ ਲੈ ਫੀਸ ਲੈ ਲਈ ਇਹ ਉਹਦੀ ਇਸ ਕਿਸਮ ਦੀ ਕਮਾਈ ਹੈ ਮੂਰਖ ਹੋ ਜੇ ਮੁਗਦੇ ਹੰਕਾਰੇ ਮਰਨਾ ਕਹਿੰਦਾ ਪਾਪ ਵੀ ਹੰਕਾਰ ਖਤਮ ਨਹੀਂ ਹੋ ਰਿਹਾ ਕਿਉਂਕਿ ਗਿਆਨ ਨਹੀਂ ਪੂਰਾ ਹੋਇਆ ਹਾਂਜੀ ਹੰਕਾਰ ਦਾ ਤਾਂ ਮੌਤ ਹੈ ਮੌਤ ਹੈ ਅੱਗੇ ਜਾ ਕੇ ਜੇ ਹੰਕਾਰ ਨਹੀਂ ਛੱਡਦਾ ਤਾਂ ਮਰਨਾ ਤਾਂ ਨਹੀਂ ਹੈ ਆਪੇ ਦਾ ਕਹੀ ਜਾਂਦਾ ਹੰਕਾਰਿਆ ਸੋ ਮਾਰੇ ਹੰਕਾਰ ਛੱਡਦਾ ਨਹੀਂ ਠੀਕ ਹੈ ਜੀ ਹਾਂਜੀ ਏਤ ਕਮਾਣਾ ਸਦਾ ਦੁੱਖ ਦੁੱਖ ਹੀ ਮੇ ਰਹਿਣਾ ਇਹੋ ਜੀ ਕਮਾਈ ਦੇ ਵਿੱਚ ਸਦਾ ਹੀ ਦੁੱਖ ਹੈ ਦੁੱਖਾਂ ਵਿੱਚ ਰਹਿਣਾ ਉਹ ਦੁੱਖਾਂ ਵਿੱਚ ਰਹੂਗਾ ਜਾਂ ਦੁੱਖ ਆਊਗਾ ਦੁੱਖਾਂ ਨੇ ਪੜਨਾ ਜਾਊਗਾ ਘਰ ਬਣ ਕੇ ਉਹਨੂੰ ਦੁਖੀ ਰਹੂਗਾ ਹਾਂਜੀ ਅਤ ਪਿਆਰਾ ਤਵੈ ਖੂਹੇ ਕਿਹ ਸੰਜਮ ਕਰਨ ਸੰਜਮ ਕਰਨਾ ਕੋਣ ਆਦ ਪਿਆਰੇ ਪਿਆ ਖੂਜ ਬਗਰ ਕੀ ਕਰਨਾ ਸੰਜਮ ਉਹਦੇ ਖਾਤਰ ਆਪਾਂ ਨਹੀਂ ਕੀ ਕਰਨਾ ਛੱਡੋ ਕਰੇ ਹਾਂਜੀ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪਤੋ ਰਹਿਣਾ ਗੁਰਮੁਖ ਵਿਚਾਰ ਕਰਦਾ ਕਿ ਅਲਿਪਤ ਰਹਿਣਾ ਚਾਹੀਦਾ ਮਾਇਆ ਤੋਂ ਹਟ ਕੇ ਰਹਿਣਾ ਚਾਹੀਦਾ ਮਾਇਆ ਨੂੰ ਟੱਚ ਨਹੀਂ ਕਰਨਾ ਚਾਹੀਦਾ ਮਾਇਆ ਤੇ ਦੂਰ ਰਹਿਣਾ ਚਾਹੀਦਾ ਠੀਕ ਹੈ ਜੀ ਹਰ ਨਾਮ ਜਪੈ ਆਪ ਉਧਰੈ ਉਸ ਪਿੱਛੇ ਡੁੱਬਦੇ ਪੀ ਤਰਣਾ ਉਹਦੇ ਪਿੱਛੇ ਡੁੱਬਣ ਵਾਲਾ ਵੀ ਤਰ ਜਾਂਦਾ ਹਰ ਨਾਮ ਪਿੱਛੇ ਡੁੱਬਣ ਵਾਲਾ ਵੀ ਤਰ ਜਾਂਦਾ ਜਦ ਨਾਮ ਜਪ ਕੇ ਆਪ ਤਰਦਾ ਡੁੱਬਣ ਵਾਲਾ ਉਹਦੇ ਪਿੱਛੇ ਤਰਦਾ ਹਾਂਜੀ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਸੋ ਦੇ ਜੋ ਨੂੰ ਪਾਉਂਦਾ ਹੀ ਦਿੰਦਾ ਜੋ ਦੇ ਦਿੰਦਾ ਉਹ ਰਾਸ ਕਰਨਾ ਪੈਂਦਾ ਜੇ ਦੁੱਖ ਦੇ ਦਿੰਦਾ ਹੈ ਸੁਖ ਦੇ ਦਿੰਦਾ ਬਰਦਾਸ਼ਤ ਕਰਨਾ ਪੈਂਦਾ ਸੁਖ ਬਰਦਾਸ਼ਤ ਬਰਦਾਸ਼ਤ ਕਰਨਾ ਔਖਾ ਹੈ ਦੁੱਖ ਨੂੰ ਹਾਂਜੀ ਭਾਵੇਂ ਦੁੱਖ ਨੂੰ दारू ਕਿਹਾ ਸੁੱਖ ਨੂੰ ਰੋਗ ਕੇ ਹਾਂਜੀ ਹਾਂ ਰੋਗ ਬਰਦਾਸ਼ਤ ਕਰਨਾ ਔਖਾ ਮਹੱਲਾ ਪਹਿਲਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਸਹੀ ਸਿਰ ਸੁਣ ਲੈ ਲੇਖਾ ਸੀ ਆ ਬੈਠਾ ਕੱਢ ਬਹੀ ਕਹਿੰਦਾ ਜਾਂ ਲੇਖਾ ਮੰਗਣਾ ਉਹਨੇ ਬਹੀ ਕੱਢ ਲੈਣੀ ਹੈ ਬਹੀ ਦਾ ਕੀ ਭਾਵ ਹੈ ਜੀ ਰਜਿਸਟਰ ਅੱਛਾ ਜੀ ਕੋਈ ਇਸ ਤਰ੍ਹਾਂ ਦਾ ਰਜਿਸਟਰ ਉੱਪਰ ਲੱਗਿਆ ਹੋਇਆ ਜੀ ਸਾਡੇ ਇਹਦਾ ਰਜਿਸਟਰ ਇਹਦੇ ਵਿੱਚ ਲਿਖਿਆ ਸਭ ਕੁਝ ਅੱਛਾ ਜੀ ਇਹ ਕੱਢ ਕੇ ਬਹੀ ਬਹਿ ਗਿਆ ਦੱਸ ਵੀ ਕੀ ਕੀ ਲਿਖਿਆ ਤਾਂ ਤਲਬਾਂ ਪੌਸਣ ਆਕੀਆਂ ਬਾਕੀ ਜਿਨ੍ਹਾਂ ਰਹੀ ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ ਉਹ ਬਲਾਇਤ ਆ ਕੀ ਜਾਂਦੇ ਨੇ ਜਿਹੜੇ ਗੁਰਮਤ ਨੂੰ ਨਹੀਂ ਮੰਨਦੇ ਹੁਕਮ ਨੂੰ ਨਹੀਂ ਮੰਨਦੇ ਜਿਹੜੇ ਮੰਨਦੇ ਨੇ ਉਹਨੂੰ ਤਲਬ ਕਰਦੀ ਹੈ ਉਹਨਾਂ ਦੀ ਪੇਸ਼ੀ ਕਰਦੀ ਹੈ ਤਲਬਾਂ ਬਹੁਤ ਸਨ ਜਿਹੜੇ ਰੱਬ ਨੂੰ ਨਹੀਂ ਸੀ ਮੰਨਦੇ ਹੁਕਮ ਨਾਲ ਟਕਰਾਉਂਦੇ ਤੇ ਉਹ ਤਲਬੇ ਜਾਂਦੇ ਨੇ ਬਾਕੀ ਜਿਹਨਾਂ ਨੇ ਜਿਹਨਾਂ ਦੀ ਬਾਕੀ ਰਹਿ ਗਈ ਸੀ ਅਗਿਆਨਤਾ ਬਾਕੀ ਬਚ ਗਈ ਸੀ ਜਿਹਨਾਂ ਦੇ ਹਿਰਦੇ 'ਚ ਉਹਨਾਂ ਨੂੰ ਦੁਆ ਜਨਮ ਠੀਕ ਹੈ ਜੀ ਹਾਂਜੀ ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ ਆ ਇਜ਼ਰਾਈਲ ਵਿਰੋਧ ਫਰੇਸਾ ਆ ਜਾਂਦਾ ਫਿਰ ਉਦੋਂ ਹਾਜ਼ਰ ਹੋ ਜਾਂਦਾ ਕੋਈ ਤਾਂ ਫਿਰ ਕੀ ਹਾਲ ਇਹਨਾਂ ਜਦ ਕੀ ਕੀਤਾ ਟਾਈਮ ਤਾਂ ਬੜਾ ਲਾਇਆ ਖੱਟਿਆ ਕਮਾਇਆ ਕੁਝ ਉਹਨਾਂ ਹਾਂਜੀ ਇਹ ਫਿਰ ਅਜ਼ਰਾਇਲ ਫਰੇਸਤਾ ਫਰੀਜੀ ਵੀ ਵਰਤਦੇ ਆ ਇਸ ਸ਼ਬਦ ਨੂੰ ਤੇ ਇੱਥੇ ਤੀਸਰੇ ਪਾਸ਼ਾ ਨੇ ਵੀ ਵਰਤਿਆ ਇਹਦਾ ਕੀ ਭਾਵ ਹੈ ਜੀ ਨੇ ਨੂੰ ਕਿਹਾ ਇਜ਼ਰਾਇਲ ਫਰੇਸਤਾ ਆਜੂਗਾ ਡਰਾਉਂਦੇ ਨੇ ਉਹਨਾਂ ਨੂੰ ਹੋਰ ਕੀ ਹੈ ਅੱਛਾ ਜੀ ਇਹ ਨਹੀਂ ਕਹਿੰਦੇ ਵੀ ਆਉਣਾ ਨਹੀਂ ਹੋਊਗਾ ਜਦ ਤੁਸੀਂ ਮੰਦਿਰ ਦਾ ਤਾਂ ਆਊਗਾ ਹਾਂਜੀ ਆਵਣ ਜਾਣ ਨਾ ਸੁਝਈ ਭੀੜੀ ਗਲੀ ਫਹੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਜਾਣਾ ਗੱਦਰ ਨੂੰ ਹੋਣਾ ਗੱਦਰ ਨੂੰ ਮੈਂ ਵਾਪਸ ਇਹ ਭੀੜੀ ਗਲੀ ਚ ਭੁੱਲ ਗਿਆ ਜਾ ਕੇ ਇਹਦੀ ਤੰਗ ਗਲੀ ਆ ਆਉਣਾ ਜਾਣਾ ਹੀ ਭੁੱਲ ਗਿਆ ਉਹਦੇ ਉਹ ਕੰਮ ਕਰਨ ਤੇ ਹਟ ਗਏ ਉੱਥੇ ਜਾ ਕੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਨਾਨਕ ਕਹਿੰਦਾ ਕੂੜ ਕੋਟਾ ਸਾਬਤ ਹੋ ਗਿਆ ਅਖੀਰ ਕੂੜ ਵਾਲੇ ਨੇ ਬੈਠੇ ਇਜ਼ਰਾਈਲ ਫਰਿਸ਼ਤੇ ਦੀ ਗ੍ਰਸਤ ਵਿੱਚ ਹੋੜ ਕੇ ਸੱਚ ਰਹੀ ਸੱਚ ਦਾ ਪਾਸੇ ਪਾਸੇ ਨੰਗਿਆ ਸੱਚ ਨੂੰ ਤਾਂ ਕਿਸੇ ਨੇ ਪਰਖਿਆ ਹੀ ਨਹੀਂ ਉਹ ਡੁਪਲੀਕੇਟ ਸੀ ਜਿਨ੍ਹਾਂ ਕੋਕਲਾਂ ਸੀ ਉਹਨਾਂ ਨੂੰ ਫੜ ਲਿਆ ਅਸਲੀ ਵਾਲਿਆਂ ਨੂੰ ਤਾਂ ਛੱਡਤਾ ਗੱਡੀ ਵਾਲਿਆਂ ਨੇ ਡੁਪਲੀਕੇਟ ਕਰੰਸੀ ਦੇ ਡੇਢ ਦਿੰਦੇ ਤੇ ਠੀਕ ਹੈ ਜੀ ਕੂੜ ਨਿਖੁੱਟੇ ਨਾਨਕਾ ਨਾਨਕਾ ਕਿਉਂ ਲਿਖਦੇ ਆ ਜੀ ਨਾਨਕ ਜਿਵੇਂ ਕਬੀਰਾ ਉਸ ਤਰ੍ਹਾਂ ਨਾਨਕਾ ਲਿਖਿਆ ਨਾਨਕ ਦਾ ਦਾਵਾ ਕਰ ਰਿਹਾ ਗੁਰ ਨੂੰ ਖੁੱਟੂਗਾ ਅੱਛਾ ਜੀ ਨਾਨਕ ਤਾਂ ਕਹਿ ਰਿਹਾ ਵੀ ਗੁਰ ਨੂੰ ਖੁੱਟੂਗਾ ਤੇ ਨਾਨਕ ਤੋਂ ਕਹਾ ਲਿਆ ਸੱਚਖੰਡ ਵਾਲੇ ਨੇ ਨਾਨਕਾ ਕਹਿ ਨਾਨਕਾ ਗੁਰ ਨੂੰ ਖੁੱਟੂਗਾ ਨਖੁੱਟੇ ਦਾ ਕੀ ਭਾਵ ਮੰਨਦਾ ਜੀ ਖੋਟਾ ਸਾਹਿਬ ਜੂ ਖੋਟਾ ਖੋਟ ਮੋਰੇ ਅਜੂ ਕੋਟ ਦੀ ਅੱਛਾ ਜੀ ਕੋਟ ਦੀ ਖੋਟ ਉੱਪਰ ਆਜੂਗੀ ਸਾਰਿਆਂ ਨੂੰ ਦਿਖੂਗੀ ਖੋਟ ਹੈ ਹਾਂਜੀ ਤੇ ਓੜਕ ਦਾ ਕੀ ਭਾਵ ਹੁੰਦਾ ਅਖੀਰ ਵੇਲੇ ਅੰਤ ਵੇਲੇ ਠੀਕ ਹੈ ਜੀ ਪੌੜੀ ਹਰ ਕਾ ਸਭ ਸ਼ਰੀਰ ਹੈ ਹਰ ਰਵ ਰਹਾ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਸਾਰਾ ਸਰੀਰ ਹਰ ਦੇ ਹੀ ਨੇ ਹਰ ਆਪੇ ਰਵ ਰਹਿਣ ਇਹਨਾਂ ਦੇ ਵਿੱਚ ਪਹਿਲਾਂ ਇਹ ਬਾਹਰਲੇ ਸਰੀਰ ਦੀ ਗੱਲ ਹੋ ਰਹੀ ਹੈ ਕਿ ਅੰਦਰਲੇ ਦੀ ਹੋ ਰਹੀ ਹੈ ਕਿ ਦੋਨਾਂ ਦੀ ਹੋ ਰਹੀ ਹੈ ਦੋਨਾਂ ਦੀ ਹੋ ਰਹੀ ਹੈ ਸਭ ਸਰੀਰ ਤਾਂ ਦੋ ਹੀ ਸਰੀਰ ਆਲੇ ਹਰ ਰਵ ਰਹਾ ਸਭ ਆਪੇ ਸਭ ਆਪੇ ਰੱਬ ਦੇ ਅੰਦਰਲੇ ਜੀ ਵੀ ਬਾਹਰਲੇ ਜੀ ਵੀ ਹਾਂਜੀ ਹਰ ਕੀ ਕੀਮਤ ਨਾ ਪਵੇ ਕਿਛ ਕਹਿਣ ਨਾ ਜਾਪੈ ਪਰ ਦੀ ਕੀਮਤ ਨਹੀਂ ਪੈ ਸਕਦੀ ਕੁਝ ਕਹਿਣ ਨੂੰ ਵੀ ਸਮਝ ਨਹੀਂ ਆਉਂਦੀ ਕਹੀਏ ਵੀ ਕੀ ਕੁਝ ਕਹਿਣ ਵਾਸਤੇ ਵੀ ਬੁੱਧੀ ਹੌਸਲਾ ਨਹੀਂ ਕਰ ਸਕਦੀ ਸਮਝ ਨਹੀਂ ਹੈ ਕੀ ਕਹੀਏ ਠੀਕ ਹੈ ਸਮਝਦਾ ਹੀ ਪਰਿਆ ਹਰ ਪਰੇ ਕੁਝ ਕਹਿਣ ਹਾਂਜੀ ਗੁਰਪ੍ਰਸਾਦੀ ਪ੍ਰਸਾਦੀ ਸਾਲਾਹੀਆ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਇਹਨਾਂ ਨੇ ਜਦ ਤਰਾ ਕੀਤੀ ਹੈ ਗੁਰ ਕਿਰਪਾ ਨਾਲ ਗਿਆਨ ਲੈ ਕੇ ਗੁਰਬਾਣੀ ਦਾ ਉਹਨਾਂ ਨੂੰ ਗੁਰਬਾਣੀ ਦਾ ਰੰਗ ਚੜ ਗਿਆ ਔਰ ਪ੍ਰਸਾਦੀ ਸਾਲ ਆਈ ਐਸੇ ਭਗਤ ਉਹ ਭਗਤਾਂ ਦੀ ਗੁਰਮਖਾਂ ਦੀ ਲਿਸਟ ਵਿੱਚ ਚਲੇ ਗਏ ਇਹ ਤਾਂ ਅਸਰ ਹੋ ਗਿਆ ਉਹਦੇ ਨਾਮ ਦਾ ਨਾਮ ਦੀ ਕੀਮਤ ਨਹੀਂ ਪੈ ਸਕਦੀ ਹਾਂਜੀ ਹਰ ਭਗਤੀ ਰੱਪੈ ਹੈ ਹਰ ਭਲਤੀ ਦਾ ਰੰਗ ਚੜ ਜਾਂਦਾ ਉਹਨਾਂ ਨੂੰ ਨਾਮ ਦਾ ਰੰਗ ਚੜ ਜਾਂਦਾ ਉਹਨਾਂ ਠੀਕ ਹੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਮਨ ਤਨ ਹਰਿਆ ਹੋਇਆ ਸਾਰਾ ਮਨ ਕਰਕੇ ਤਨ ਕਰਕੇ ਹਰੇ ਹੋ ਜਾਂਦੇ ਨੇ ਅਹੰਕਾਰ ਉਹਨਾਂ ਦਾ ਗਵਾਚ ਜਾਂਦਾ ਅਹੰਕਾਰ ਛੱਡ ਜਾਂਦਾ ਫਿਰ ਉਹਨਾਂ ਅਹੰਕਾਰ ਨਹੀਂ ਰਹਿੰਦਾ ਅਹੰਕਾਰ ਦਾ ਝੰਡਾ ਢੇਰੀ ਹੋ ਜਾਂਦਾ ਠੀਕ ਹੈ ਜੀ ਸਭ ਕਿਛ ਹਰ ਕਾ ਖੇਲ ਹੈ ਗੁਰਮੁਖੀ ਕਿਸੇ ਬੁਝਾਈ ਇਹ ਤਾਂ ਸਾਰਾ ਖੇਲ ਹੈ ਹੱਤਾ ਕਿਸੇ ਗੁਰਮੁਖੀ ਨੂੰ ਬੁੱਧੀ ਨੂੰ ਪਤਾ ਲੱਗਦਾ ਇੱਕ ਬੁੱਧੀ ਨੂੰ ਕਿਸੇ ਨੂੰ ਸਮਝ ਆ ਜਾਂਦੀ ਹੈ ਇਹ ਹਰ ਕਾ ਖੇਲ ਹੈ ਠੀਕ ਹੈ ਜੀ ਹੁਣ ਇਹ ਬੁਝਾਈ ਵਾਲੀ ਨਾਲ ਅਗਲਾ ਕਾਫੀ ਆ ਜਿਹੜਾ ਉਹ ਰਹਾਉ ਵਾਲੀ ਤੁਕ ਹੈ ਬਾਬਾ ਸੱਚੇ ਪਾਤਸ਼ਾਹ ਤੋਂ ਸੱਚੀ ਨਹੀਂ ਉਹ ਮਿਲਦਾ ਇਹਦੇ ਨਾਲ ਕਾਫੀ ਉਹਦਾ ਜੀ ਠੀਕ ਹੈ ਜੀ ਤੇ 13ਵੀਂ ਪੌੜੀ ਸਮਾਪਤੀ ਹੈ ਜੀ ਜੀ